ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਵਿਸ਼ਾ ਹੈ ਭਗਤ ਸਿੰਘ ਦੀ ਸੋਚ 40 ਮੁਕਤੀਆਂ ਦਾ ਸ਼ਹੀਦੀ ਦਿਹਾੜਾ ਵੈਸੇ ਤਾਂ ਹਰ ਸਾਲ ਸੰਗਤਾਂ ਮਨਾਉਂਦੀਆਂ ਹਨ ਪਰ 2005 ਵਿੱਚ ਇਹ ਸ਼ਹੀਦੀ ਸਮਾਗਮ ਵਿਲੱਖਣ ਤੌਰ ਤੇ ਮਨਾਇਆ ਗਿਆ ਪਹਿਲੀ ਗੱਲ ਤਾਂ ਇਹ ਕਿ ਜਿਸ ਦਿਨ ਇਹ ਸਾਕਾ 400 ਸਾਲ ਪਹਿਲਾਂ ਹੋਇਆ ਉਸੇ ਦਿਨ ਭਾਵ 4-5 ਮਈ ਨੂੰ ਮਨਾਇਆ ਗਿਆ ਜਦ ਕਿ ਰਵਾਇਤ ਅਨੁਸਾਰ ਮਾਗੀ ਨੂੰ ਮਨਾਇਆ ਜਾਂਦਾ ਹੈ ਦੂਸਰੀ ਗੱਲ ਇਹ ਕਿ ਘਟਨਾ ਦੀ ਚੌਥੀ ਸ਼ਤਾਬਦੀ ਹੋਣ ਕਾਰਨ ਸਰਕਾਰੀ ਤੌਰ ਤੇ ਪੂਰੀ ਤਨਦੇਹੀ ਨਾਲ ਸ਼ਮੂਲੀਅਤ ਦੇਖੀ ਗਈ ਚੌਥੀ ਸ਼ਤਾਬਦੀ ਦੇ ਸਬੰਧ ਵਿੱਚ ਮੁਕਤਸਰ ਸਾਹਿਬ ਮੁਕਤਾ ਮਿਨਾਰ ਰੂਪ ਉੱਚਾ ਖੰਡਾ ਬਣਾਇਆ ਗਿਆ ਜਿਸ ਦੇ ਆਲੇ ਦੁਆਲੇ ਬਣਾਏ 40 ਚੱਕਰ ਮੁਕਤਿਆਂ ਦੀ ਪ੍ਰਤੀਨਿਧਤਾ ਦਰਸਾਉਂਦੇ ਸਨ ਸਰਕਾਰੀ ਤੌਰ ਤੇ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਕਵੀ ਦਰਬਾਰ ਕਰਵਾਇਆ ਸੈਮੀਨਾਰ ਹੋਇਆ ਗੋਸ਼ਟੀਆਂ ਅਤੇ ਨਾਟਕ ਕਰਵਾਏ ਗਏ ਇੰਨੀ ਵੱਡੀ ਪੱਧਰ ਦੇ ਸਮਾਗਮ ਵਿੱਚ ਅਖੌਤੀ ਪੰਥਕ ਲੀਡਰ ਅਤੇ ਨੀਲੀਆਂ ਪੱਗਾਂ ਦੀ ਅੜਹੌਦ ਅੱਖਾਂ ਨੂੰ ਰੜਕਦੀ ਰਹੀ ਸਰਕਾਰ ਨੇ ਤਾਂ ਪੈਸਾ ਹੀ ਦੇਣਾ ਸੀ ਸੋ ਪੂਰਾ ਦਿਲ ਖੋਲ ਕੇ ਖਰਚ ਕੀਤਾ ਜਨਤਾ ਨੂੰ ਕੀ ਸੰਦੇਸ਼ ਦੇਣਾ ਹੈ ਇਹ ਪ੍ਰਬੰਧਕਾਂ ਤੇ ਨਿਰਭਰ ਕਰਦਾ ਹੈ ਇਸ ਲਈ ਪ੍ਰਬੰਧਕਾਂ ਨੇ ਮੌਕੇ ਦਾ ਫਾਇਦਾ ਉਠਾ ਕੇ ਸਰਕਾਰੀ ਖਰਚੇ ਤੇ 40 ਮੁਕਤੀਆਂ ਮਾਈ ਭਾਗੋ ਜਾਂ ਦਸ਼ਮੇਸ਼ ਜੀ ਦੀ ਵਿਚਾਰਧਾਰਾ ਨੂੰ ਦਰਕਨਾਰ ਕਰਕੇ ਕਾਮਰੇਡੀ ਵਿਚਾਰਧਾਰਾ ਨੂੰ ਪ੍ਰਮੁੱਖਤਾ ਦਿੱਤੀ ਸੈਮੀਨਾਰ ਲਈ ਪੰਜਾਬ ਯੂਨੀਵਰਸਿਟੀ ਪਟਿਆਲਾ ਜਾਂ ਦਿੱਲੀ ਤੋਂ ਉਹੀ ਵਕਤੇ ਬੁਲਾਏ ਗਏ ਜੋ ਪ੍ਰਬੰਧਕਾਂ ਦੀ ਸੋਚ ਦੇ ਹਾਮੀ ਸਨ ਕੁਝ ਕੁ ਦਾੜੀਆਂ ਕੱਟੀਆਂ ਹੋਈਆਂ ਵਾਲੇ ਕੁਝ ਖੁੱਲੀਆਂ ਦਾੜੀਆਂ ਵਾਲੇ ਜਿਨ੍ਹਾਂ ਨੂੰ ਅੱਜ ਤੋਂ ਕਾਫੀ ਦੇਰ ਪਹਿਲਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਉਪਰਾਲੇ ਸਦਕਾ ਉਹਨਾਂ ਦੀਆਂ ਲਿਖਤਾਂ ਕਾਰਨ ਗੁਰਬਾਣੀ ਅੱਜ ਦੇ ਯੁੱਗ ਲਈ ਰੈਲੇਵੈਂਟ ਨਹੀਂ ਅਕਾਲ ਤਖਤ ਤੇ ਤਲਬ ਕੀਤਾ ਗਿਆ ਅਤੇ ਉਹਨਾਂ ਨੂੰ ਆਪਣੇ ਹਰ ਨੁਕਤੇ ਤੋਂ ਮੁਆਫੀ ਮੰਗਣੀ ਪਈ ਸੈਮੀਨਾਰ ਹਾਲ ਵਿੱਚ ਤਕਰੀਬਨ 200 ਸਕੂਲੀ ਵਿਦਿਆਰਥੀ ਹਾਜ਼ਰ ਸਨ ਜੋ ਸਭ ਮੋਨੇ ਸਨ ਇੱਕ ਵਕਤਾ ਜੀ ਜੋ ਬੜੀ ਮਿੱਠੀ ਜ਼ੁਬਾਨ ਵਿੱਚ ਵਾਰ-ਵਾਰ ਰਾਜੇ ਬੇਟੇ ਨਾਲ ਬੱਚਿਆਂ ਨੂੰ ਸੰਬੋਧਨ ਕਰਦੇ ਸਨ ਸਾਰੇ ਸਮੇਂ ਵਿੱਚ ਇੱਕ ਵਾਰ ਵੀ ਖਾਲਸਾਈ ਆਦਰਸ਼ ਨਾਲ ਬੱਚਿਆਂ ਦੀ ਸਾਂਝ ਪਾਉਣ ਦੀ ਖੇਚਲ ਨਹੀਂ ਕਰ ਸਕੇ ਬਾਕੀ ਵਕਤੇ ਵੀ ਆਪਣੇ ਲੱਛੇਦਾਰ ਤਿਲਸਮੀ ਭਾਸ਼ਾ ਵਿੱਚ ਬੱਚਿਆਂ ਦੀ ਮਾਨਸਿਕਤਾ ਅਨੁਸਾਰ ਕੋਈ ਗੱਲ ਨਹੀਂ ਕਰ ਸਕੇ ਜਿਸ ਨਾਲ ਬੱਚਿਆਂ ਦੇ ਮਨਾਂ ਵਿੱਚ ਖਾਲਸਾਈ ਸਪਿਰਿਟ ਪੈਦਾ ਹੋ ਸਕਦੀ ਬਦਕਿਸਮਤੀ ਨਾਲ ਸਮਾਗਮ ਦੇ ਮੁੱਖ ਮਹਿਮਾਨ ਸਰਦਾਰ ਕੁਲਬੀਰ ਸਿੰਘ ਸਿੱਧੂ ਆਈਏਐਸ ਨੇ ਪ੍ਰਬੰਧਕਾਂ ਤੋਂ ਬਾਹਰ ਜਾ ਕੇ ਆਪਣੇ ਤੌਰ ਤੇ ਮਾਈ ਭਾਗੋ ਬ੍ਰਿਗੇਡ ਦੀ ਸੰਸਥਾ ਨੂੰ ਵੀ ਇਤਿਹਾਸਿਕ ਚਿੱਤਰਾਂ ਦੀ ਨੁਮਾਇਸ਼ ਲਗਾਉਣ ਅਤੇ ਇਤਿਹਾਸਿਕ ਫਿਲਮ ਦਿਖਾਉਣ ਲਈ ਨਿਮੰਤਰਿਤ ਕੀਤਾ ਹੋਇਆ ਸੀ ਸੰਸਥਾ ਦੀ ਮੁਖੀ ਡਾਕਟਰ ਕੁਲਵੰਤ ਕੌਰ ਨੇ ਜਦ ਆਪਣੇ ਭਾਸ਼ਣ ਵਿੱਚ ਇਹ ਉਲੰਭਾ ਦਿੱਤਾ ਕਿ 40 ਮੁਕਤਿਆਂ ਨਾਲ ਸੰਬੰਧਿਤ ਮਾਈ ਭਾਗੋ ਦੀ ਯਾਦ ਦੇ ਸਮਾਗਮ ਵਿੱਚ ਕੋਈ ਇਸਤਰੀ ਵਕਤਾ ਕਿਉਂ ਨਹੀਂ ਬੁਲਾਈ ਗਈ ਤਾਂ ਪ੍ਰਬੰਧਕ ਤਰਬਕ ਗਏ ਅਤੇ ਮੁੱਖ ਮਹਿਮਾਨ ਨੂੰ ਕਹਿਣਾ ਪਿਆ ਕਿ ਇਹ ਸਭ ਕੁਝ ਪ੍ਰਬੰਧਕਾਂ ਨੇ ਮੇਰੀ ਸਲਾਹ ਲਏ ਬਗੈਰ ਆਪਣੇ ਤੌਰ ਤੇ ਕੀਤਾ ਹੈ ਸ਼ਾਮ ਨੂੰ 40 ਮੁਕਤਿਆਂ ਦੀ ਯਾਦ ਵਿੱਚ ਨਾਟਕ ਖੇਡਿਆ ਜਾਣਾ ਸੀ ਫਿਰ ਮਾਈ ਭਾਗੋ ਬ੍ਰਿਗੇਡ ਵੱਲੋਂ ਫਿਲਮ ਦਿਖਾਈ ਜਾਣੀ ਸੀ ਦਰਸ਼ਕਾਂ ਦੇ ਸਾਰੇ ਸ਼ੱਕ ਦੂਰ ਕਰਨ ਲਈ ਮੁੱਖ ਪ੍ਰਬੰਧਕ ਨੇ ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੱਚ ਬੋਲ ਦਿੱਤਾ ਕਿ ਮੈਂ ਅਤੇ ਮੇਰੇ ਸਾਥੀ ਪ੍ਰੀਤ ਲੜੀ ਭਾਵ ਕਾਮਰੋਡੀ ਸਰਚ ਦੇ ਪਹਿਰੇਦਾਰ ਹਾਂ ਨਾਲ ਹੀ ਆਪਣੀ ਵਿਚਾਰਧਾਰਾ ਦੇ ਪ੍ਰਚਾਰ ਲਈ ਥੋੜੇ ਸਮੇਂ ਵਿੱਚ ਬਹੁਤ ਕੁਝ ਕਹਿ ਗਏ ਇਸ ਤੋਂ ਪਿੱਛੋਂ ਨਾਟਕ ਦੀ ਵਾਰੀ ਆਈ ਤਕਰੀਬਨ 80 ਸਾਲ ਦੇ ਸਫੈਦ ਦਾੜੀ ਸਫੈਦ ਪਗੜੀ ਵਾਲੇ ਬਜ਼ੁਰਗ ਨੇ ਨਾਟਕ ਤੋਂ ਪਹਿਲਾਂ ਭੂਮਿਕਾ ਵਿੱਚ ਗੱਲ ਤਾਂ ਦਸ਼ਮੇਸ਼ ਪਿਤਾ ਤੋਂ ਸ਼ੁਰੂ ਕੀਤੀ ਪਰ ਆਪਣੀ ਉਮਰ ਅਤੇ ਲਿਆਕਤ ਦਾ ਫਾਇਦਾ ਉਠਾ ਕੇ ਗੱਲ ਭਗਤ ਸਿੰਘ ਦੀ ਸੋਚ ਤੇ ਲਿਆ ਖੜੀ ਕੀਤੀ ਪਹਿਲਾ ਨਾਟਕ 1 2 3 4 ਦੇ ਨਾਮ ਦਾ ਖੇਡਿਆ ਗਿਆ ਨਾਟਕ ਦੇ ਨਾਲ ਨਾਲ ਭਾਈ ਮੰਨਾ ਸਿੰਘ ਜੀ ਕਮੈਂਟਰੀ ਕਰਦੇ ਗਏ ਅਤੇ ਦਰਸ਼ਕਾਂ ਨੂੰ ਮੁਕਸਰ ਸਾਹਿਬ ਤੋਂ ਚੁੱਕ ਕੇ ਗਾਰਡ ਸਕੁਅਰ ਪਹੁੰਚਾ ਦਿੱਤਾ ਨਾਟਕ ਵਿੱਚ ਪੇਸ਼ਕਾਰ ਨੇ ਵਾਰ-ਵਾਰ ਮੁੱਕਾ ਚੁੱਕ ਕੇ ਕਿਹਾ ਕਿ ਇੱਕ ਦਾ ਅਰਥ ਹੈ ਸਮਾਜਿਕ ਅਨਿਆਇ ਵਿਰੁੱਧ ਜਾਗਰਤੀ ਦੋ ਦੇ ਅਰਥ ਹਨ ਏਕਤਾ ਤਿੰਨ ਦਾ ਅਰਥ ਹੈ ਉਦਮ ਅਤੇ ਚਾਰ ਦਾ ਅਰਥ ਹੈ ਬਗਾਵਤ ਇਹੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤਾ ਸੀ ਤੇ ਇਹੀ ਭਗਤ ਸਿੰਘ ਦੀ ਸੋਚ ਸੀ ਅਤੇ ਅੱਜ ਅਸੀਂ ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦਾ ਪ੍ਰਣ ਕਰਨਾ ਹੈ ਭਾਈ ਮੰਨਾ ਸਿੰਘ ਦੀ ਉਮਰ ਅਨੁਸਾਰ ਉਹਨਾਂ ਦੇ ਉਦਮ ਉਹਨਾਂ ਦੀ ਆਪਣੀ ਵਿਚਾਰਧਾਰਾ ਲਈ ਪ੍ਰਤੀਬੱਧਤਾ ਨਿਡਰਤਾ ਭਰੀ ਸੋਚ ਲਈ ਮੈਂ ਉਹਨਾਂ ਦੇ ਗੋਡੀ ਹੱਥ ਲਾ ਕੇ ਸਤਿਕਾਰ ਕੀਤਾ ਨਾਲ ਹੀ ਮਨ ਵਿੱਚ ਰਸ਼ਕ ਵੀ ਆਇਆ ਕਿ ਕਾਸ਼ ਸਾਡੇ ਅਖੌਤੀ ਪੰਥਕ ਲੀਡਰ ਅੰਦਰ ਇਸ ਤੋਂ ਪੈਸਾ ਭਰ ਵੀ ਪੰਥ ਲਈ ਦਰਦ ਹੁੰਦਾ ਤਾਂ ਅੱਜ ਪੰਥ ਦੀ ਹਾਲਤ ਨਾ ਹੁੰਦੀ ਪ੍ਰੋਗਰਾਮ ਅਨੁਸਾਰ ਨਾਟਕ ਇੱਕ ਹੀ ਖੇਡਣਾ ਸੀ ਪਰ ਇਸ ਫਿਕਰ ਨਾਲ ਕਿ ਪਿੱਛੋਂ ਮਾਈ ਭਾਗੋ ਬਰਗੇਡ ਦੀ ਟੀਮ ਕੋਈ ਸਿੱਖੀ ਸੋਚ ਦਰਸ਼ਕਾਂ ਦੇ ਮਨ ਵਿੱਚ ਨਾ ਬਿਠਾ ਦੇਵੇ ਮੱਲੋ ਮੱਲੀ ਇੱਕ ਹੋਰ ਨਾਟਕ ਪੰਜ ਕਲਿਆਣੀ ਖੇਡਿਆ ਗਿਆ ਜਿਸ ਦਾ 40 ਮੁਕਤਿਆਂ ਦੀ ਯਾਦ ਨਾਲ ਕੋਈ ਦੂਰ ਦਾ ਵੀ ਰਿਸ਼ਤਾ ਨਹੀਂ ਸੀ ਜਦੋਂ ਦੇਖਿਆ ਗਿਆ ਕਿ ਪ੍ਰਾਈਮ ਟਾਈਮ ਨਿਕਲ ਗਿਆ ਅਤੇ ਦਰਸ਼ਕਾਂ ਵਿੱਚ ਉੱਠਣ ਲਈ ਹਿਲਜੁਲ ਹੋਣ ਲੱਗ ਪਈ ਸਟੇਜ ਮਾਈ ਭਾਗੋ ਬ੍ਰਿਗੇਡ ਨੂੰ ਸੌਂਪ ਦਿੱਤੀ ਗਈ ਜਦ ਤੱਕ ਸਾਡਾ ਪ੍ਰੋਜੈਕਟਰ ਅਤੇ ਸਕਰੀਨ ਸੈੱਟ ਹੋ ਰਹੀ ਸੀ ਮਾਈਕ ਮੈਨੂੰ ਮਿਲ ਗਿਆ ਦਾਸ ਨੇ ਦਰਸ਼ਕਾਂ ਨੂੰ ਦੱਸਿਆ ਕਿ ਭਗਤ ਸਿੰਘ ਦੀ ਆਪਣੀ ਸੋਚ ਤਾਂ ਕੋਈ ਹੈ ਹੀ ਨਹੀਂ ਸੀ ਉਹ ਤਾਂ ਕਾਰਲ ਮਾਰਕਸ ਦੀ ਸੋਚ ਦਾ ਮਾਲਕ ਸੀ ਜਿਸ ਤੋਂ ਅੱਗੇ ਲੈਨਨਵਾਦੀ ਅਤੇ ਮਾਓਵਾਦੀ ਵਿਚਾਰਧਾਰਾ ਚੱਲਦੀਆਂ ਲੈਨਨਵਾਦੀ ਵਿਚਾਰਧਾਰਾ ਤਕਰੀਬਨ 80 ਸਾਲ ਪਿੱਛੋਂ ਆਪਣੀ ਮੌਤ ਆਪ ਹੀ ਮਰ ਗਈ ਤਾਸ਼ ਦੇ ਪੱਤਿਆਂ ਵਾਂਗ ਸੋਵੀਅਤ ਯੂਨੀਅਨ ਦੀਆਂ ਸਟੇਟਾਂ ਬਿਖਰ ਗਈਆਂ ਸਭ ਨੂੰ ਧਾਰਮਿਕ ਆਜ਼ਾਦੀ ਮਿਲ ਗਈ ਮਸਜਿਦਾਂ ਵਿੱਚੋਂ ਅਜ਼ਾਨ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ ਅਤੇ ਗਿਰਜਾ ਘਰਾਂ ਵਿੱਚ ਘੰਟੇ ਵੱਜਣ ਲੱਗ ਪਏ ਲੈਨਿਨ ਗਾਰਦ ਦਾ ਨਾਮ ਬਦਲ ਕੇ ਪੁਰਾਣਾ ਅਸਲੀ ਸੈਂਟ ਪੀਟਰਸਬਰਗ ਹੋ ਗਿਆ ਹੈ ਅਤੇ ਲੈਨਿਨ ਦਾ ਬੁੱਤ ਉਤਾਰ ਦਿੱਤਾ ਗਿਆ ਦਸ਼ਮੇਸ਼ ਪਿਤਾ ਕਹਿ ਰਹੇ ਹਨ ਬਿਨ ਏਕ ਭਗਤ ਭਗਵਾਨ ਸਭ ਧਰਮ ਫੋਕਟ ਜਾਨ ਸਭ ਕਰਮ ਨੇ ਫਲਮਾਨ ਦਸਮ ਗ੍ਰੰਥ ਅਤੇ ਮਾਰਕਸਾਈਜ਼ਮ ਕਹਿੰਦਾ ਹੈ ਕਿ ਧਰਮ ਇੱਕ ਅਫੀਮ ਹੈ ਫਿਰ ਭਗਤ ਸਿੰਘ ਦੀ ਸੋਚ ਦਸ਼ਮੇਸ਼ ਦੀ ਸੋਚ ਨਾਲ ਕਿਵੇਂ ਇੱਕ ਹੋਈ ਇਸ ਪਿੱਛੋਂ ਮੈਂ ਦਰਸ਼ਕਾਂ ਨੂੰ ਪੁੱਛਿਆ ਕਿ ਆਪਾਂ ਸਾਰੇ ਮੁਕਤਸਰ ਦੇ ਇਤਿਹਾਸਕ ਸਥਾਨ ਤੇ ਮੁਕਤਿਆਂ ਦਾ ਦਿਹਾੜਾ ਮਨਾਉਣ ਲਈ ਇਕੱਠੇ ਹੋਏ ਹਾਂ ਇੱਡੇ ਵੱਡੇ ਸਮਾਗਮ ਵਿੱਚ ਕਿਸੇ ਨੇ ਮੁਕਤੇ ਦੀ ਪਰਿਭਾਸ਼ਾ ਜਾਂ ਗੁਰਮਤ ਅਨੁਸਾਰ ਮੁਕਤ ਕਿਸ ਨੂੰ ਕਹਿੰਦੇ ਹਨ ਦੱਸਣ ਦੀ ਖੇਚਲ ਕੀਤੀ ਗੁਰਬਾਣੀ ਦੱਸ ਰਹੀ ਹੈ ਉਸਤਤ ਨਿੰਦਾ ਨਾਹੀ ਜਹ ਕੰਚਨ ਲੋਹ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਜਹ ਪ੍ਰਾਨੀ ਹਉ ਮੈਂ ਤਜੀ ਕਰਤਾ RAM ਪਛਾਨ ਕਹੋ ਨਾਨਕ ਵਹੁ ਮੁਕਤ ਨਰ ਇਹ ਮਨ ਸਾਚੀ ਮਾਨ ਅਤੇ ਜੇ ਇਹੀ ਗੱਲ ਨਹੀਂ ਦੱਸੀ ਗਈ ਤਾਂ ਫਿਰ ਇੰਨਾ ਪੈਸਾ ਖਰਚ ਕੇ ਐਡਾ ਵੱਡਾ ਸਮਾਗਮ ਰਚਣ ਦਾ ਕੀ ਫਾਇਦਾ ਹੈ ਕਲਗੀ ਧਰ ਪਿਤਾ ਕਹਿ ਰਹੇ ਹਨ ਬਿਨਾ ਕੇਸ ਚਿਸਤ ਜ਼ੁਮਲਾ ਨਿਸ਼ਾ ਭਗਤ ਸਿੰਘ ਲਈ ਕੇਸ ਵਾਧੂ ਚੀਜ਼ ਹਨ ਭਗਤ ਸਿੰਘ ਦੀ ਮਾਨਸਿਕਤਾ ਦੀ ਅਸਲੀ ਫੋਟੋ ਸਰਦਾਰ ਕਪੂਰ ਸਿੰਘ ਜੀ ਨੇ ਸਾਚੀ ਸਾਖੀ ਵਿੱਚ ਅਤੇ ਭਾਈ ਰਣਧੀਰ ਸਿੰਘ ਜੀ ਨੇ ਜੇਲ੍ਹ ਚਿੱਠੀਆਂ ਵਿੱਚ ਪਾਠਕਾਂ ਲਈ ਉਗਾੜ ਕੇ ਰੱਖ ਦਿੱਤੀ ਪੰਜਾਬ ਵਿੱਚ ਬੜੇ ਕਦਵਾਰ ਦੇਸ਼ ਭਗਤ ਹੋਏ ਹਨ ਜਿਨ੍ਹਾਂ ਦੀ ਤੁਲਨਾ ਵਿੱਚ ਭਗਤ ਸਿੰਘ ਪਾਸ਼ਕੂ ਵੀ ਨਹੀਂ ਸੀ ਪਰ ਦੇਸ਼ ਦੀਆਂ ਲੀਡਰਾਂ ਨੇ ਕੁਟਲ ਨੀਤੀ ਨਾਲ ਪੰਜਾਬ ਵਿੱਚੋਂ ਕੇਵਲ ਦੋ ਬੰਦਿਆਂ ਨੂੰ ਹੀ ਮਾਨਤਾ ਦਿੱਤੀ ਇੱਕ ਲਾਲਾ ਲਾਜਪਤ ਰਾਏ ਜੋ ਕਿ ਆਰੀਆ ਸਮਾਜੀ ਸੀ ਦੂਸਰੇ ਭਗਤ ਸਿੰਘ ਨੂੰ ਜਿਸ ਨੇ ਸਿੱਖੀ ਸਰੂਪ ਤਿਆਗ ਦਿੱਤਾ ਸੀ ਅਤੇ ਨਾਸਤਕ ਸੀ ਸਰਦਾਰ ਭਗਤ ਸਿੰਘ ਨੂੰ ਮਾਨਤਾ ਇਸ ਲਈ ਦਿੱਤੀ ਗਈ ਕਿ ਸਿੱਖ ਵੀ ਖੁਸ਼ ਹੋ ਜਾਣ ਅਤੇ ਕਮਿਊਨਿਸਟ ਵੀ ਖੁਸ਼ ਰਹਿਣ ਇਸ ਤਰ੍ਹਾਂ ਇੱਕ ਤੀਰ ਨਾਲ ਦੋ ਨਿਸ਼ਾਨੇ ਫੰਡੇ ਅਤੇ ਲਾਲਾ ਲਾਜਪਤ ਰਾਏ ਨਾਲ ਪੰਜਾਬ ਦੇ ਆਰੀਆ ਸਮਾਜੀ ਖੁਸ਼ ਕਰ ਲਏ ਸਰਦਾਰ ਕਰਪੂਰ ਸਿੰਘ ਨੇ ਸਾਚੀ ਸਾਖੀ ਵਿੱਚ ਲਾਲਾ ਲਾਜਪਤ ਰਾਏ ਦੀ ਅਸਲੀਅਤ ਖੋਲ ਦਿੱਤੀ ਹੈ ਕਿ ਲਾਲਾ ਲਾਜਪਤ ਰਾਏ ਹਸਪਤਾਲ ਵਿੱਚ ਦਿਲ ਫੇਲ ਹੋਣ ਨਾਲ ਮਰੇ ਅਤੇ ਇਸ ਦਾ ਕਾਰਨ ਵੀ ਉਹਨਾਂ ਨੇ ਬਿਆਨ ਕੀਤਾ ਹੈ ਅਤੇ ਭਗਤ ਸਿੰਘ ਦੀ ਮਾਨਸਿਕਤਾ ਭਾਈ ਰਣਧੀਰ ਸਿੰਘ ਨੇ ਜੇਲ੍ਹ ਚਿੱਠੀਆਂ ਵਿੱਚ ਦਰਸਾ ਦਿੱਤੀ ਭਗਤ ਸਿੰਘ ਦੀ ਮਸ਼ਹੂਰੀ ਦੇਸ਼ ਭਗਤੀ ਵਾਲੀ ਘਟ ਹੈ ਪਰ ਨਾਸਟਿਕ ਟੋਲੇ ਨੇ ਉਸ ਨੂੰ ਸਿਖਰ ਤੱਕ ਪਹੁੰਚਾਇਆ ਹੈ ਜਰਨਲ ਵੈਦਿਆਂ ਤੋਂ ਸਾਕਾ ਨੀਲਾ ਤਾਰਾ ਦਾ ਹਿਸਾਬ ਚਕਾਉਣ ਵਾਲੇ ਭਾਈ ਸੁੱਖਾ ਅਤੇ ਜਿੰਦਾ ਭਗਤ ਸਿੰਘ ਤੋਂ ਅੱਗੇ ਹਨ ਜਿਨ੍ਹਾਂ ਨੇ ਸਹੀ ਚੋਣ ਕੀਤੀ ਜਦਕਿ ਭਗਤ ਸਿੰਘ ਨੇ ਇੱਕ નિર્ਦੋਸ਼ ਪੁਲਿਸ ਅਫਸਰ ਮਿਸਟਰ ਸਾਂਡਰਸ ਅਤੇ ਉਸ ਦੇ ਅੰਮ੍ਰਿਤਧਾਰੀ ਸਿੱਖ ਅਰਦਲੀ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਨਾਸਤਿਕ ਟੋਲਾ ਜੋ ਮਰਜੀ ਕਹੇ ਪਰ ਹਕੀਕਤ ਇਹੀ ਹੈ ਵਿਚਾਰੇ ਕੀ ਕਰਨ ਲੈ ਦੇ ਕੇ ਇਹਨਾਂ ਕੋਲ ਕੇਵਲ ਭਗਤ ਸਿੰਘ ਹੀ ਹੈ ਜਦ ਕਿ ਖਾਲਸਾ ਪੰਥ ਕੋਲ ਅਨੇਕਾਂ ਇਸ ਤੋਂ ਵੱਧ ਜੁਝਾਰੂ ਸਿੱਖ ਪਏ ਹਨ ਜੇ ਕਾਮਰੇਡੀ 1 2 3 4 ਕਹਿਣ ਤਾਂ ਮਾਨਵਵਾਦੀ ਹਨ ਪਰ ਜੇ ਕੋਈ ਗੁਰੂ ਕਾ ਸਿੰਘ ਕਹੇ ਤਾਂ ਕਾਮਰੇਡੀ ਡਿਕਸ਼ਨਰੀ ਉਸ ਨੂੰ ਅਤਵਾਦੀ ਵੱਖਵਾਦੀ ਕੱਟੜਵਾਦੀ ਅਤੇ ਦੇਸ਼ ਧਰੋਈ ਗਰਦਾਰਦੀ ਹੈ ਜੇ ਲਾਲ ਝੰਡੇ ਦੇ ਪੁਜਾਰੀ ਨਾਲ ਸਮਾਜਿਕ ਅਨਿਆਇ ਹੋਵੇ ਤਾਂ ਅਨਿਆਇ ਹੈ 20000 ਸਿੱਖ ਨੌਜਵਾਨੀ ਲਵਾਰਸ ਕਹਿ ਕੇ ਮਿੱਟੀ ਵਿੱਚ ਮਿਲਾ ਦਿੱਤੀ ਜਾਵੇ ਤਾਂ ਕੋਈ ਖਾਸ ਗੱਲ ਨਹੀਂ ਖਰੀਆਂ ਖਰੀਆਂ ਸੁਣ ਕੇ ਦਰਸ਼ਕਾਂ ਵਿੱਚੋਂ ਇੱਕ ਦੋ ਆਵਾਜ਼ਾਂ ਉੱਚੀਆਂ ਹੋਈਆਂ ਫਿਰ ਮੈਨੂੰ ਕਹਿਣਾ ਪਿਆ ਕਿ ਦਰਸ਼ਕਾਂ ਵਿੱਚ ਕੋਈ ਹੈ ਜਿਸ ਨੇ ਗੁਰੂ ਦਾ ਲੰਗਰ ਨਾ ਖਾਦਾ ਹੋਵੇ ਇਸ ਲਈ ਨਮਕ ਹਰਾਮ ਨਾ ਬਣੋ ਅਤੇ ਸੱਚ ਸੁਣਨ ਦੀ ਸਮਰੱਥਾ ਰੱਖੋ ਦੇਸੀ ਭਾਸ਼ਾ ਵਿੱਚ ਇਸ ਨੂੰ ਕਹਿੰਦੇ ਹਨ ਬਰਾਤ ਕਿਸੇ ਦੀ ਅਤੇ ਘੋੜੀਆਂ ਕਿਸੇ ਹੋਰ ਦੇ ਨਾਂ ਦੀਆਂ ਇਹ ਕਾਮਰੇਡੀ ਕਮਾਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ